ਪੌੜੀ ਨਾਣਾ ਰਣ ਤੇ ਸੀਜੀ ਹੈ ਆਤਮ ਜੀਤਾ ਕੋਏ ਨਾਣਾ ਰਣ ਤੇ ਸੀਜੀ ਹੈ ਜਦੋਂ ਕੋਈ ਜੰਗ ਕਰਦਾ ਹੈ ਨਾ ਫੇਰ ਉਹ ਬਹੁਤ ਕੁਝ ਸਿੱਖਦਾ ਉਹਦੇ ਚ ਜੰਗ ਚ ਜਾਂ ਮਨ ਨਾਲ ਲੜਦੇ ਆ ਬਹੁਤ ਕੁਝ ਸਿੱਖ ਜਾਈਦਾ ਲੜਾਈ ਜੋ ਵੀ ਬਹੁਤ ਕੁਝ ਸਿੱਖੀਦਾ ਹਰ ਕੁਝ ਤੇ ਸਿੱਖੀਦਾ ਕੋਈ ਕੰਮ ਕਰਦੇ ਕਰਦੇ ਉਹ ਜੋ ਬੜਾ ਗਿਆਨ ਪ੍ਰਾਪਤ ਕਰੀਦਾ ਮਨ ਨੂੰ ਘੇਰਦੇ ਘੇਰਦੇ ਹੀ ਪਤਾ ਲੱਗਦਾ ਇਹਨੂੰ ਕਿਵੇਂ ਘੇਰਨਾ ਕਿਧਰੋਂ ਘੇਰਨਾ ਇਹ ਰਾਣਾ ਨੌਵਾਂ ਰਣ ਤੇ ਸੀਜੀ ਹੈ ਆਤਮ ਜਿਉਂ ਜਿਉਂ ਮਨ ਨਾਲ ਲੜਦੇ ਆ ਤੇ ਉਹ ਸਮਝ ਆਉਂਦੀ ਆ ਵੀ ਇਹਨੂੰ ਜਿੱਤਣਾ ਕਿਵੇਂ ਫਿਰ ਕਹਿ ਰਿਹਾ ਕਬੀਰ ਨੇ ਕਹਿ ਰਿਹਾ ਗੁਰਦਖਲਾਈ ਮੋਰੀ ਜਿਤ ਮੇਰੇ ਪੜਦਾ ਚੋਰੀ ਉਹ ਮੋਰੀ ਦਾ ਵੀ ਪਤਾ ਲੱਗ ਗਿਆ ਜਿੱਥੇ ਕੀ ਨਿਕਲ ਜਾਂਦਾ ਸੀ ਮਨ ਨਾਣਾ ਰਣ ਤੇ ਮੋਰੀ ਵਾਲਾ ਬੰਦ ਕਰੀਏ ਮੋਰੀ ਬੰਦ ਕਰੀਏ ਨਾਣਾ ਰਣ ਤੇ ਸੀ ਜੀ ਹੈ ਆਤਮ ਜੀ ਜਦੋਂ ਮਨ ਨਾਲ ਝਗੜਾ ਸੱਤ ਕਰਨੀ ਹੈ ਉਦੋਂ ਸਮਝ ਆਈ ਜਾਣੀ ਹੈ ਦਲੀਲਾਂ ਮਨ ਵੀ ਦਿੰਦਾ ਦਲੀਲਾਂ ਮਨ ਦੀਆਂ ਵੀ ਹੁੰਦੀਆਂ ਨੇ ਚਿੱਤ ਦੀਆਂ ਵੀ ਹੁੰਦੀਆਂ ਉਹਦੀਆਂ ਦਲੀਲਾਂ ਸੁਣ ਕੇ ਦੂਏ ਦਿਨ ਫੇਰ ਤਿਆਰੀ ਕਰਨੀ ਹੈ ਵੀ ਇਹ ਦਲੀਲ ਦੀ ਕਿੱਥੋਂ ਕੱਟਣੀ ਹੈ ਗੁਰਬਾਣੀ ਇਹੀ ਹੈ ਰੰਦੇ ਸੀ ਜੀ ਇਹ ਗੱਲ ਮਨ ਦੀਆਂ ਦਲੀਲਾਂ ਨੇ ਸੰਸਾਰੀ ਦਲੀਲਾਂ ਨੇ ਉਹਨਾਂ ਦੇ ਜਵਾਬ ਨੇ ਮਨ ਜਿੱਤਿਆ ਹੋਇਆ ਗੁਰਬਾਣੀ ਮਨ ਜਿੱਤਣ ਦੀ ਦਵਾਈ ਹੋਰ ਕੁਝ ਨਹੀਂ ਮਨ ਜਿੱਤ ਮਨ ਨੂੰ ਝੂਠਾ ਕੀਤਾ ਸਭ ਆਤਮ ਜੀਤਾ ਕੋਈ ਇਹ ਦੱਸ ਬਈ ਐ ਡੇਰੇ ਖਾਤਰ ਤੂੰ ਸ਼ਰਮ ਜਿਹੜਾ ਘਾਲਦਾ ਇੱਥੇ ਦਾ ਪੁੱਤ ਜਾਣਨ ਵਾਲੇ ਕੀ ਹੈ ਇਹ ਕੀ ਗੱਲ ਸੀ ਉਹ ਜੋ ਕੁਝ ਕਰ ਲਿਆ ਉਹਦੇ ਤੇ ਸਵਾਲ ਖੜਾ ਕੀਤਾ ਜੇ ਜਾਣਾ ਨਹੀਂ ਕੁਝ ਫਿਰ ਕਰਨਾ ਜਾਇਜ਼ ਹੈ ਫਿਰ ਕੀ ਫਾਇਦਾ ਫਿਰ ਤੂੰ ਪਾਗਲੇ ਹੋਇਆ ਇਹ ਸਿੱਧੀ ਹੈ ਉਹ ਜੋ ਗੱਲ ਕਹਿੰਦਾ ਉਹਦੇ ਚ ਵੀ ਆਪਾਂ ਉਹਦੀ ਕਮੀ ਫੜ ਕੇ ਉਹਦੇ ਤੇ ਗਾਂ ਸਵਾਲ ਕਰਦੇ ਹਾਂ ਹਉਮੈ ਅਣਸੁਣ ਲੜ ਮਰੈ ਸੋ ਸੋਭਾ ਦੂ ਹੋਏ ਹਉਮੈ ਅਣਸੁਣ ਲੜ ਮਰੈ ਸੋ ਸੋਭਾ ਦੂ ਹੋਏ ਜਿਹੜਾ ਹਮੇ ਦੇ ਨਾਲ ਲੜੇ ਲੜੇ ਅਨਸੋ ਲੜਮਰੇ ਹਉਮੈ ਅਨਸੋ ਲੜਮਰੇ ਸੋ ਬੈਰ ਹਮੇ ਔਰ ਜਿਹੜੇ ਹੋਰ ਬਕਾਰ ਨੇ ਨਾਲ ਅੰਨੇ ਹਮੇ ਪ੍ਰਸ ਜਿਹੜੇ ਹੋਰ ਮੋਹ ਵਗੈਰਾ ਨਾਲ ਲੈਦੇ ਹਮੇ ਦੇ ਨਾਲ ਹੋਰ ਵੀ ਤਾਂ ਹੈਗੇ ਨੇ ਬਕਾਰ ਹਮੇ ਵਗੈਰਾ ਜਿਹੜੇ ਦੂਏ ਬਕਾਰ ਨੇ ਨਾਲ ਇਹਦੇ ਸਾਥੀ ਨੇ ਸਾਰਿਆਂ ਨਾਲ ਲੜ ਕੇ ਜਿਹੜਾ ਮਰੇ ਸੋ ਸੋਭਾ ਦੇਖੋ ਉਹਦੇ ਨਾਲ ਲੜ ਕੇ ਮਰਨੇ ਮਰਨਾ ਹੋਮੇ ਨਾਲ ਲੜਦੇ ਲੜਦੇ ਨੇ ਆ ਮਰਦੇ ਹੋਮੇ ਦਾ ਮਰਨਾ ਮੰਨਦਾ ਮਰਨਾ ਹੋਮੇ ਨੂੰ ਜਿਤਨਾ ਹੀ ਮੰਨਦਾ ਮਰਨਾ ਲੜ ਮਰੇ ਸੋਭਾ ਨਹੀਂ ਛੱਡ ਦੇਵੇ ਬਸ ਸੋ ਸੋਭਾ ਦੂਨ ਹੋਏ ਉਹ ਸੋਭਾ ਦੇ ਕਾਬਲ ਹੋ ਜਾਂਦਾ ਉਹ ਵੀ ਸੋਭਾ ਦੇ ਕਾਬਲ ਹੈ ਉਹ ਸੋਭਾ ਦੇ ਕਾਬਲ ਹੈ ਉਹਦੀ ਸੋਭਾ ਕੀਤੀ ਜਾ ਸਕਦੀ ਹੈ ਇੱਕ ਦੀ ਸੋਭਾ ਕੀਤੀ ਹੋਈ ਹੈ ਨਾ ਜਿਹੜਾ ਇੱਕ ਹੈ ਉਹਦੀ ਸੋਭਾ ਕੀਤੀ ਹੋਈ ਹੋਈ ਹੈ ਮਣੀ ਮਟਾਏ ਜੀਵਨ ਇੱਕ ਹੈ ਇੱਕ ਦੀ ਸੋਭਾ ਕੀਤੀ ਹੋਈ ਓਮਕਾਰ ਸਤਨਾਮ ਕਰਤਾ ਵਰਗਾ ਨਿਰਭਉ ਨਿਰਵੈਰ ਸੋਭਾ ਹੀ ਉਹਦੀ ਹੈ ਮਣੀ ਮਟਾਏ ਜੀਵਤ ਮਰੈ ਗੁਰਪੂਰੇ ਉਪਦੇਸ਼ ਮਣੀ ਮਟਾਏ ਮਣੀ ਕਹਿੰਦੇ ਨੇ ਜ਼ਹਿਰ ਨੂੰ ਦੇਖੋ ਮਣੀ ਕਹਿੰਦੇ ਨੇ ਲਫ਼ਜ਼ ਹੈ ਨਾ ਮਣੀ ਮਣੀ ਮਟਾਏ ਉਹ ਕਹਿੰਦੇ ਸੁੱਖ ਮਣੀ ਹੈ ਸੁੱਖਾਂ ਦੀ ਮਣੀ ਹੈ ਮਣੀ ਤਾਂ ਨੈਗੇਟਿਵ ਇਹ ਤਾਂ ਮਟਾਉਣ ਵਾਲੀ ਚੀਜ਼ ਹੈ ਇਹਨਾਂ ਨੇ ਨਾਲੇ ਮਣੀ ਉਹ ਨੰਨੇ ਨਾਲੇ ਮਣੀ ਸੁਖ ਮਣੀ ਦਾ ਮਤਲਬ ਹੈ ਮਨਾਂ ਦੇ ਵਿੱਚ ਸੁੱਖ ਪੈਦਾ ਕਰਨ ਵਾਲੀ ਸੁਖ ਮਣੀ ਹੁੰਦਾ ਨਾਲੇ ਨਾਲ ਮਣੀ ਦਾ ਮਤਲਬ ਹੁੰਦਾ ਜ਼ਹਿਰ ਸੱਪ ਚ ਮਣੀ ਹੁੰਦੀ ਹੈ ਜਿਹੜੀ ਜ਼ਹਿਰ ਹੁੰਦੀ ਹੈ ਉਹਨੂੰ ਮਣੀ ਕਹਿੰਦੇ ਨੇ ਮਨ ਵਿੱਚ ਜਿਹੜਾ ਹੰਕਾਰ ਹੈ ਬਣੀ ਜ਼ਹਿਰ ਹੈ ਹੰਕਾਰ ਮਣੀ ਮਟਾਏ ਜੀਵਤ ਮਰੇ ਗੁਰੂ ਕੇ ਅੰਮ੍ਰਿਤ ਹੈ ਇੱਕ ਬਿਖਾ ਅੰਮ੍ਰਿਤ ਨਾਮ ਹੈ ਮਣੀ ਜ਼ਹਿਰ ਬਿਖਾ ਇਹ ਉਹਦੇ ਖਿਲਾਫ ਹੈ ਮਣੀ ਮਾਰਨ ਵਾਲੀ ਚੀਜ਼ ਹੈ ਅੰਮ੍ਰਿਤ ਜੋੜਨ ਵਾਲੀ ਚੀਜ਼ ਹੈ ਸੁੱਖਾਂ ਦੀ ਬਣੀ ਸੁੱਖਾਂ ਦੀ ਬਣੀ ਲੱਗਦੀ ਮਣੀ ਦਾ ਮਟਾਉਣ ਵਾਲੀ ਚੀਜ਼ ਹੈ ਇਹ ਤਾਂ ਖਤਮ ਕਰਨੀ ਹੈ ਜੀਵਤ ਮਰੈ ਜਿੱਦਣ ਹੰਕਾਰ ਤਾਇਤਾ ਤੁਸੀਂ ਜਿੱਦਣ ਜ਼ਹਿਰ ਛੱਡਤੀ ਗੁਰ ਪੂਰੇ ਉਪਦੇਸ਼ ਸੱਪ ਕਹਿੰਦੇ ਕੁੰਜ ਛੱਡ ਦਿੰਦਾ ਜ਼ਹਿਰ ਨਹੀਂ ਛੱਡਦਾ ਸੱਪ ਕੁੰਜ ਤਾਂ ਛੱਡ ਦਿੰਦਾ ਇਹ ਸਰੀਰ ਤਾਂ ਛੱਡ ਦਿੰਦਾ ਮਨ ਉਹ ਜਿਹੜੀ ਜ਼ਹਿਰ ਅੰਦਰ ਬਣੀ ਹਾਂ ਨਹੀਂ ਛੱਡੀ ਮਣੀ ਨਹੀਂ ਮਿਟਾਉਂਦਾ ਮਣੀ ਨਹੀਂ ਮਿਟਾਉਂਦਾ ਅਗਲੇ ਜਨਮ ਵਿੱਚ ਚਲੀ ਜਾਂਦੀ ਹੈ ਨਾਲ ਸਰੀਰ ਛੱਡ ਦਿੰਦਾ ਕੁਝ ਛੱਡ ਦਿੰਦਾ ਮਣੀ ਨਹੀਂ ਛੱਡਦਾ ਹਾਂ ਆਇਆ ਦੂਰੋਂ ਹੋਂ ਨਾਲ ਸੀ ਬੜੀ ਨਾਲ ਹੈ ਹਾਂ ਬਣੀ ਹੈ ਹੂੰ ਸ਼ਰੀਕ ਖੁਦਾ ਬਣਾਉਂਦੀ ਹੈ ਇਹ ਹੋਈ ਹੈ ਜਿਹੜੀ ਨਾਮ ਦੇ ਖਿਲਾਫ ਖੜੀ ਹੈ ਹੁਕਮ ਦੇ ਖਿਲਾਫ ਖੜੀ ਹੈ ਹੁਕਮ ਦਾ ਵਿਰੋਧ ਕਰਨ ਵਾਲੀ ਹੋਣ ਹੋਂ ਦੇ ਬੰਦਨ ਨੇ ਸਾਰੇ ਗੁਰਪੁਰੇ ਉਪਦੇਸ਼ ਮਣੀ ਮਟਾਏ ਜੀਵਤ ਮਰੇ ਜੀਵਤ ਮਰੇ ਗੁਰਪੁਰੇ ਉਪਦੇਸ਼ ਜੇ ਮਣੀ ਮਟਾਲਵੇ ਲਵੇ ਹੋਂ ਮਟਾ ਲਵੇ ਬਸ ਜੀਰ ਲਈ ਬਾਲੇ ਗੁਰਪੂਰੇ ਉਪਦੇਸ਼ ਗੁਰਪੂਰੇ ਪਰ ਗੁਰਪੂਰੇ ਦੇ ਉਪਦੇਸ਼ ਨਾਲ ਵਡਾਵੇ ਆ ਗੁਰਬਾਣੀ ਨਾਲ ਆਹੋ ਐ ਮੇਰਾ ਕਹਵੇ ਪਰ ਦਾਸ ਹਾਂ ਜੀ ਉਤੋਂ ਤੋਂ ਡਾਲਵੇ ਮਨੁਆ ਜੀਤਾ ਹਰ ਮਿਲੇ ਤੇਹ ਸੂਤਨ ਵੇਸ ਮਨੁਆ ਜੀਤਾ ਹਰ ਮਿਲੇ ਜਿਹਨੇ ਮਨ ਜਿੱਤ ਲਿਆ ਉਹਨੂੰ ਹਰ ਮਿਲ ਗਿਆ ਉਹਨੂੰ ਪੂਰਨ ਜੋਤ ਮਿਲ ਗਈ ਸਾਡਾ ਮਤਲਬ ਤੇ ਪੂਰਨ ਜੋਤ ਹੈ ਮਨਵਾ ਜਿੱਤੇ ਹਰ ਮਿਲੇ ਉਹ ਪੂਰੀ ਜੋਤ ਮਿਲ ਗਈ ਤੇ ਸੂਤਨ ਵੇਸ ਇਹ ਸੂਤਨ ਦਾ ਵੇਸ ਪੂਰਨ ਜੋਤ ਜਗਾ ਘਟ ਮੈਂ ਉਹਦੇ ਅੰਦਰ ਪੂਰਾ ਗਿਆਨ ਹੋ ਜਾਂਦਾ ਇਹ ਸੂਰਮਿਆਂ ਦਾ ਵੇਸ ਹੈ ਸੂਰਮਿਆਂ ਦਾ ਸਰੀਰ ਇਹੀ ਹੁੰਦਾ ਵੇਸ ਦਾ ਮਤਲਬ ਹੈ ਇਹ ਦਰਦਰ ਵੇਸੀ ਹੈ ਉਹ ਜਿਹੜਾ ਫਰੀਦ ਕਹਿੰਦਾ ਸੂਰਤਨ ਵੇਸ ਹੈ ਸਰੂਰ ਦਾ ਸਰੀਰ ਹੈ ਦੇਹ ਹੈ ਸੂਰ ਮੇਰ ਦੀ ਖਾਲਸਾ ਮੇਰੋ ਬੁੱਧ ਔਰ ਗਿਆਨ ਇਹ ਸੂਰਿਆਂ ਦਾ ਵੇਸ ਹੈ ਖਾਲਸੇ ਦਾ ਵੇਸ ਹੈ ਬੜੀ ਮਟਾਏ ਜੀਵਤ ਮਰੇ ਗੁਰਪੂਰੇ ਉਪਦੇਸ਼ ਗੁਰਪੂਰੇ ਉਪਦੇਸ਼ ਮਨੁਆ ਜੀਤੇ ਹਰ ਮਿਲੇ ਮਨੁਆ ਜੀਤੇ ਹਰ ਮਿਲੇ ਇਹ ਸੂਰਤਨ ਦੇ ਇਹ ਸੂਰ ਮੇਰੇ ਦਾ ਵੇਸ ਹੈ ਇਹ ਹੈ ਦਰ ਦਰਵੇਸੀ ਇਸ ਬੇਸ ਵਾਲਾ ਹੀ ਸੱਚਖੰਡ 'ਚ ਜਾ ਸਕਦਾ ਹੈ ਪਰਵੇਸ਼ ਕਰ ਸਕਦਾ ਹੈ ਸਰੀਰ ਸਰੀਰ ਇਹ ਹੀ ਸਰੀਰ ਹੈ ਅਜਿਹਾ ਸੂਰਮਾ ਅੰਦਰਲਾ ਅੰਦਰਲਾ ਹੀ ਸਰੀਰ ਇਹ ਅੰਦਰਲੇ ਸਰੀਰ ਦਾ ਨਕਸ਼ਾ ਹੈ ਜਿਹੜਾ ਅੰਦਰਲਾ ਸਰੀਰ ਹੈ ਨਾ ਜੋਤ ਸਰੂਪ ਉਹਦਾ ਨਕਸ਼ਾ ਹੈ ਸੂਰਤਨ ਬੇਸ ਅੰਦਰ ਹੀ ਲੜਾਈ ਹੈ ਅੰਦਰ ਹੀ ਮਿਟਣਾ ਅੰਦਰ ਹੀ ਸਭ ਕੁਝ ਹੈ ਬਾਹਰ ਲੜਾਈ ਦਾ ਗੋਲ ਧਾਰੀਆਂ ਦੀ ਗੋਲ ਜੋ ਬਾਹਰ ਹੈ ਉਹਨਾਂ ਦੀ ਬਾਹਲੇ ਜਿਹੜੇ ਕਰਕੇ ਗੋਲ ਨਾ ਕੋ ਜਾਣੇ ਆਪਣੋ ਇੱਕ ਹੈ ਟੇਕ ਅਦਾ ਨਾ ਕੋ ਜਾਣੇ ਆਪਣੋ ਇੱਕ ਹੈ ਟੇਕ ਅਦਾ ਇੱਕ ਹੀ ਟੇਕ ਅਦਾ ਆਪਣਾ ਕੁਝ ਨਹੀਂ ਹੈ ਆਪਣਾ ਕੋਈ ਨਹੀਂ ਹੈ ਸਾਰੇ ਕਿਹਦੇ ਨੇ ਪਰਮੇਸ਼ਰ ਦੇ ਕਿ ਆਪਣਾ ਹੈ ਤਾਂ ਫਿਰ ਉਹਦੇ ਤੇ ਕੰਮ ਜਲਦੀ ਚੀਜ਼ ਤੇ ਕਿਸੇ ਅਮਾਨਤ ਖਿਆਲਤ ਆਪਣਾ ਕੁਝ ਨਹੀਂ ਇੱਕ ਹੀ ਤੇ ਆਧਾਰ ਇੱਕੋ ਹੀ ਤੇ ਹੈ ਆਧਾਰ ਰੈਣ ਦਿਨਸ ਸਿਮਰਤ ਰਹਿ ਸੋ ਪ੍ਰਭ ਪੁਰਖ ਅਪਾਰ ਇਹ ਵੀ ਜਿਹੜਾ ਲਾਭ ਦਾ ਨੇ ਇੱਕ ਅਸਲ ਇੱਕ ਸੱਚ ਵਾਸਤੇ ਹੁੰਦਾ ਦੂਈ ਮਾਇਆ ਦੋ ਚੀਜ਼ਾਂ ਨੇ ਸਿਰਫ ਪਹਿਲੇ ਨੰਬਰ ਤੇ ਜੋਤ ਹੈ ਸੱਚ ਹੈ ਸੱਚ ਹੁੰਦਾ ਇੱਕ ਮਾਇਆ ਬੌਰੰਗੀ ਹੈ ਝੂੜ ਦੇ ਬੌਰੰਗ ਹੁੰਦਾ ਝੂੜ ਇੱਕ ਨਹੀਂ ਹੁੰਦਾ ਝੂੜ ਹਜ਼ਾਰਾਂ ਪ੍ਰਕਾਰ ਦੇ ਹੁੰਦੇ ਸੱਚ ਇੱਕੋ ਹੀ ਹੁੰਦਾ ਜਦ ਇੱਕ ਲਫ਼ਜ਼ ਆਉਂਦਾ ਸੱਚ ਵਾਸਤੇ ਹੁੰਦਾ ਸੱਚ ਦੀ ਟੇਕ ਇੱਕ ਟੇਕ ਦਾ ਮਤਲਬ ਸੱਚ ਦੀ ਟੇਕ ਹੁੰਦਾ ਸੱਚ ਦਾ ਆਸਰਾ ਹੋਵੇ ਸੱਚ ਦਾ ਆਸਰਾ ਹਮੇਸ਼ਾ ਰਹਿਣ ਵਾਲਾ ਆਸਰਾ ਇੱਕ ਹੈ ਟੇਕ ਹੈ ਸੱਚ ਦੀ ਉਹ ਟੇਕ ਹੈ ਸੱਚ ਦਾ ਜਿਹੜਾ ਰਹਿਣ ਦਿਨ ਸਿਮਰਤ ਰਹੇ ਸੋ ਪ੍ਰਭ ਪੁਰਖ ਅਪਾਰ ਉਸ ਅਪਾਰ ਪੁਰਖ ਨੂੰ ਰਹਿਣ ਦਿਨ ਜੇ ਤਕਰਦਾ ਰਹਿੰਦਾ ਸਿਮਰਦਾ ਰਹਿੰਦਾ ਸਮਝਦਾ ਰਹਿੰਦਾ ਰੇਨ ਸਗਲ ਇਹ ਮਨ ਕਰੈ ਇਹੂ ਕਰਮ ਕਮਾਏ ਰੇਨ ਸਗਲ ਇਹ ਮਨ ਕਰੈ ਇਹੂ ਕਰਮ ਕਮਾਏ ਰੇਣ ਸਦਲ ਇਹ ਮਨ ਕਰ ਇਹ ਮਨ ਹੈ ਜਿਹੜਾ ਮਨ ਪਹਿਲਾਂ ਕੀ ਹੈ ਮਨ ਬੜਾ ਰੋੜਾ ਹੈ ਇਹ ਮਨ ਰੋੜਾ ਹੈ ਰਾਧਾ ਮਨ ਨਹੀਂ ਸਾਨੂੰ ਜਾਣ ਦਿੰਦਾ ਸਕਦਾ ਮਨ ਬੇਈਮਾਨ ਰੋੜਾ ਫਿਰ ਮੰਨਿਆ ਹੈ ਜੇ ਰੋੜੇ ਦੀ ਜਗ੍ਹਾ ਰਹਿਣ ਬਣ ਜਵੇ ਫਿਰ ਅੜਿਕਾ ਨਹੀਂ ਰਹਿਣਾ ਇਹਦਾ ਵਜੂਦ ਹੈ ਖਤਮ ਹੋ ਜਵੇ ਰਹਿਣ ਦਾ ਮਤਲਬ ਦਾ ਵਜੂਦ ਹੈ ਖਤਮ ਹੋ ਜਵੇ ਢੇਰੀ ਇਹੀ ਬਣਿਆ ਰੇਣ ਸਗਲ ਇਹ ਮਨ ਕਰਾਇਆ ਇਹ ਸਭ ਦੀ ਰੇਣ ਕੀ ਮਨ ਜਿਹੜੀ ਅਸੀਂ ਗੱਲ ਕਰਦੇ ਆ ਜਿਹੜੀ ਨਾ ਮਨ ਦੇ ਲੈਵਲ ਤੇ ਬੋਲਦੇ ਆ ਮਨ ਦੇ ਲੈਵਲ ਤੇ ਜਿੰਨਾ ਚਿਰ ਬੋਲਦੇ ਆ ਉਹਨਾਂ ਦੀ ਸਾਰਿਆਂ ਦੀ ਰਹਿਣੀ ਝੂਠ ਬੋਲਦੇ ਨੇ ਝੂਠ ਸਾਰਿਆਂ ਨੂੰ ਹਜਮ ਨਹੀਂ ਹੁੰਦਾ ਸਾਡਾ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਨਹੀਂ ਲੱਗਦਾ ਜਦ ਸੱਚ ਬੋਲਦੇ ਆ ਉਹ ਸਾਰਿਆਂ ਦੀ ਰੇਣ ਸਾਰਿਆਂ ਦੀ ਰੇਣ ਦਾ ਮਤਲਬ ਕੀ ਹੈ ਸਾਰਿਆਂ ਦੀ ਅੱਖ ਦਾ ਸੁਰਮਾ ਰੇਣ ਸੁਰਮੇ ਨੂੰ ਕਹਿੰਦੇ ਨੇ ਇੱਥੇ ਰੇਣ ਕਿਹਾ ਹੋਇਆ ਉੱਥੇ ਅੰਜਨ ਕਿਹਾ ਹੈ ਗਿਆਨ ਅੰਜਨ ਗਿਆਨ ਅੰਜਨ ਆ ਵੀ ਰੇਣ ਇਹ ਸਾਰੀਆਂ ਮਤਾਂ ਨੂੰ ਗਿਆਨ ਦਿੰਦਾ ਹੈ ਸਾਰੀਆਂ ਮਤਾਂ ਨੂੰ ਹੋਰ ਰੋਸ਼ਨੀ ਦੇਣ ਵਾਲਾ ਜਿਹੜਾ ਹੁੰਦਾ ਨਾ ਜਦੋਂ ਮਨ ਐਸੀ ਅਵਸਥਾ ਵਿੱਚ ਚਲਾ ਜਾਵੇ ਇੰਨਾ ਗਿਆਨਵਾਨ ਹੋ ਜਾਵੇ ਇੰਨਾ ਸਮਝਦਾਰ ਹੋ ਜਾਵੇ ਸਾਰੀਆਂ ਮੱਤਾਂ ਨੂੰ ਹੀ ਅੱਗੇ ਗਿਆਨ ਦੇਣ ਲੱਗ ਰੋਸ਼ਨੀ ਦੇਣ ਲੱਗ ਉਹ ਸਗਲ ਕੀ ਰੇਣਾ ਕਹਿੰਦੇ ਨੇ ਹਰੇਕ ਦੀ ਅੱਖ ਨੂੰ ਫਟਾਵੇ ਦਵਾਈ ਇਹ ਐਸੀ ਦਵਾਈ ਹੈ ਐਸਾ दारू ਲੋੜ ਲੋ ਜੋ ਬੰਦੇ ਰੋਗਾ ਉਹ ਰੇਣਾ ਹੈ ਸਾਰਿਆਂ ਦੀ ਚਾਹੇ ਕੋਈ ਕੋਈ ਵੀ ਮਤ ਹੈ ਦੁਨੀਆ ਦੀ ਉਸ ਮਤ ਦੀ ਜਿਹੜੀ ਜਿੱਥੇ ਵੀ ਉਹ ਖੜੀ ਹੈ ਜਿੱਥੇ ਉਹਨਾਂ ਦੀ ਜਿੰਨਾ ਉਹਨਾਂ ਕੋ ਗਿਆਨ ਹੈ ਉਹਨੂੰ ਹੋਰ ਗਿਆਨ ਦੇ ਉਹ ਸਗਲ ਕੀ ਰਹਿਣਾ ਮਨ ਹੋਏ ਸਗਲ ਕੀ ਸਗਲ ਕੀ ਰਹਿਣਾ ਦਾ ਮਤਲਬ ਇਹ ਨਹੀਂ ਸਾਰੇ ਉਹਨੇ ਹੱਥ ਜੋੜ ਦੇਵੇ ਗੁਰਬਾਣੀ ਹੱਥ ਜੋੜਦੀ ਹੈ ਸਾਰੇ ਸਾਰੇ ਉਸ ਤੇ ਹੁਕਮ ਚਲਾਉਂਦੀ ਹੈ ਇਹਨਾਂ ਦੀ ਰੇਣਾ ਹੋ ਰਿਹਾ ਇਹ ਮੂਰਖ ਸੰਤਾਂ ਦੀ ਗੱਲ ਹੈ ਇਹੋ ਕਰਮ ਕਮਾ ਰੇਣਾ ਹੁੰਦੀ ਦੇਖੋ ਸੂਰਜ ਤੋਂ ਜੋ ਆਉਂਦੀ ਹੈ ਸਾਡੇ ਕੋਲ ਡਸਟ ਕਹਿੰਦੇ ਨੇ ਰੇਣਾ ਨੂੰ ਅੰਗਰੇਜ਼ੀ ਚ ਡਸਟ ਸੂਰਜ ਧੂੜਦਾ ਹੈ ਆਕਾਸ਼ ਦੇ ਉੱਤੇ ਡਸਟ ਸਾਨੂੰ ਚਾਨਣ ਦਿੰਦੀ ਹੈ ਰੋਸ਼ਨੀ ਦਿੰਦੀ ਉਹਦੀ ਗੱਲ 'ਚ ਉਹ ਗਿਆਨ ਹੋਵੇ ਧੂੜ ਹੋਵੇ ਕਿ ਹਰ ਮਤ ਦੇ ਆਦਮੀ ਨੂੰ ਉਹ ਚਰਨ ਕਰੇ ਉਹ ਚੰਗਾ ਭਲੇਖਾ ਦੂਰ ਕਰੇ ਉਹਦਾ ਉਹਦੀ ਮਾਤੇ ਜੋ ਗਲਤੀਆਂ ਨੇ ਦੂਰ ਕਰੇ ਭਲੇਖਾ ਦੂਰ ਭਲੇਖਾ ਦੂਰ ਕਰੇ ਵਿਰੋਧ ਨਾ ਕਰੇ ਭਲੇਖਾ ਦੂਰ ਕਰੇ ਇਹੂ ਕਰਨ ਕਮਾਏ ਭਲੇਖਾ ਦੂਰ ਨੂੰ ਵਿਰੋਧ ਸਮਝ ਲੈਂਦੇ ਗਲਤ ਕੰਮ ਕਰਨ ਵਾਲੇ ਜੇ ਉਹਨੂੰ ਦੱਸੇ ਤੁਸੀਂ ਗਲਤ ਕਰਦੇ ਹੋ ਗੁੱਸਾ ਕਰਦੇ ਨੇ ਹੋਰ ਕੀ ਕਿਵੇਂ ਕਹੇ ਉਹਨਾਂ ਨੂੰ ਤੁਸੀਂ ਗੱਲ ਕਰਦੇ ਇਹ ਇਹ ਦੱਸੋ ਵੀ ਆ ਕਰਨਾ ਸੀ ਆ ਕਰਦੇ ਆ ਜੇ ਤਾਂ ਉਹ ਠੀਕ ਕਰਦੇ ਨੇ ਫੇਰ ਗਈਏ ਫਿਰ ਤਾਂ ਚਲੋ ਗੁੱਸਾ ਕਰ ਸਕਦੇ ਨੇ ਉਹ ਇਹ ਗੱਲ ਸੱਚ ਹੋਵੇ ਫਿਰ ਗੁੱਸਾ ਕਰਨ ਨੂੰ ਸੱਚ ਦਾ ਗੁੱਸਾ ਨਹੀਂ ਹੁੰਦਾ ਸੱਚ ਜਿਹੜਾ ਸੱਚ ਤਾਂ ਦਿਆਲੂ ਕਿਰਪਾਲੂ ਹੈ ਸੱਚ ਦੀਆਂ ਹੀ ਬੜੀਆਂ ਨੇ ਸਾਡੀਆਂ ਸੱਚ ਦੇ ਹੀ ਕੋਣ ਨੇ ਸਾਡੇ ਗੁਰਬਾਣੀ ਤੁਸੀਂ ਸੱਚ ਦਾ ਹੀ ਵਿਰੋਧ ਕਰਨ ਲੱਗੇ ਬੰਦੇ ਦੇ ਮੂੰਹੋਂ ਨਿਕਲਿਆ ਸੱਚ ਉਹਦਾ ਆਪਣਾ ਨਹੀਂ ਹੁੰਦਾ ਉਹਦਾ ਆਪਣਾ ਨਹੀਂ ਹੁੰਦਾ ਅਸਲ 'ਚ ਗਲਤੀ ਅਸੀਂ ਕੀ ਕਰਦੇ ਕਿਸੇ ਦੇ ਮੂੰਹ ਤੋਂ ਸੱਚ ਨਿਕਲਿਆ ਅਸੀਂ ਉਹਦਾ ਮੰਨ ਲੈਂਦੇ ਹਾਂ ਨਾਨਕ ਦੇ ਮੂੰਹ ਤੋਂ ਸੱਚ ਨਿਕਲਿਆ ਨਾਨਕ ਕਹਿੰਦਾ ਮੇਰਾ ਨਹੀਂ ਹੈ ਤਾਂ ਹੀ ਕਹਿੰਦਾ ਹੋਵੇਗਾ ਬੰਦੇ ਦਾ ਨਹੀਂ ਸੱਚ ਹੁੰਦਾ ਜਿਹੜਾ ਬੰਦੇ ਨੂੰ ਤੋਂ ਨਿਕਲਿਆ ਸੱਚ ਪਰਮੇਸ਼ਰ ਦਾ ਹੀ ਹੁੰਦਾ ਹੈ ਬਈ ਸੱਚ ਕੋਈ ਬੋਲੇ ਨਹੀਂ ਸਕਦਾ ਸੱਚ ਕਿਤੇ ਹੈ ਨਹੀਂ ਸੱਚ ਖਾਣ ਤੇ ਬਿਨਾਂ ਜਿੰਨਾ ਜਿਹੜਾ ਉੱਥੋਂ ਨਹੀਂ ਉਹਦਾ ਬੋਲ ਕਿਵੇਂ ਸਕਦਾ ਕੋਈ ਟਿਊਬ ਨਹੀਂ ਜਾਂਦੀ ਜਿੰਨਾ ਜਿਹੜਾ ਪਿੱਛੋਂ ਕਨੈਕਸ਼ਨ ਨਹੀਂ ਆਉਂਦਾ ਜਿੱਥੇ ਪੈਦਾ ਹੁੰਦੀ ਹੈ ਬਿਜਲੀ ਕੋਈ ਬਲਬ ਨਹੀਂ ਜਲ ਸਕਦਾ ਜਿੰਨਾ ਜਿਹੜਾ ਪਿੱਛੇ ਕਨੈਕਸ਼ਨ ਹੋਵੇ ਲੈਣ ਜਿੱਥੇ ਪੈਦਾ ਹੁੰਦੀ ਹੈ ਜਿੱਥੇ ਹੈ ਉੱਥੋਂ ਆਉਗੀ ਤਾਂ ਜੜ ਐਵੇਂ ਕਿਵੇਂ ਜੜ ਕੋ ਆਮ ਆਦਮੀ ਦੀ ਗੱਲ ਸਮਝ ਨਹੀਂ ਆਈ ਭਰੋਸਾ ਨਹੀਂ ਕਰਦੇ ਜਿਹੜਾ ਬੋਲਦਾ ਉਹਦੇ ਤੇ ਗੁੱਸਾ ਕਰਦੇ ਸੱਚ ਨਹੀਂ ਕੋਈ ਬੋਲ ਸਕਦਾ ਗੱਲ ਝੂਠ ਹੈ ਸੰਸਾਰ 'ਚ ਕੋਈ ਸੱਚ ਨਹੀਂ ਬੋਲ ਸਕਦਾ ਜਿੰਨਾ ਚਿਰ ਆਪ ਨਾ ਬੁਲਾਵੇ ਸੱਚ ਨਹੀਂ ਕੋਈ ਬੋਲ ਸਕਦਾ ਸੱਚ ਬੋਲਣਾ ਹੋਤਾ ਸੰਸਾਰ ਦੀ ਭਲਾਈ ਉਲਟ ਸੱਚ ਆਇਆ ਕਿਥੋਂ ਉਹਨੇ ਕਿਵੇਂ ਬੋਲਤਾ ਸੰਸਾਰ ਕਿਉਂ ਨਹੀਂ ਬੋਲ ਸਕਦਾ ਸੰਸਾਰ ਬੋਲ ਨਹੀਂ ਸਕਦਾ ਕਬੀਰ ਨੇ ਸੱਚ ਬੋਲ ਕੇ ਦਿਖਾਤਾ ਨਾਨਕ ਨੇ ਸੱਚ ਬੋਲ ਕੇ ਦਿਖਾਤਾ ਭਗਤਾਂ ਨੇ ਸੱਚ ਬੋਲ ਕੇ ਦਿਖਾਤਾ ਪੱਟਾ ਨੇ ਸੱਚ ਬੋਲ ਕੇ ਦਿਖਾਤਾ ਸੱਤੇ ਬਲਵੰਡ ਨੇ ਸੱਚ ਜਾਂ ਸੱਤੇ ਬਲਵੰਡ ਨੇ ਸੱਚ ਬੋਲਿਆ ਨਾ ਉਹ ਕਹਿੰਦਾ ਨਾ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮ ਦੇ ਜਿਹੜੇ ਉਹਦੇ ਖੀਵੇ ਹੋ ਜਾਣ ਉਹਦੇ ਨਾਮ ਨਾਲ ਉਹਦਾ ਬੋਲ ਨਹੀਂ ਸਕਦਾ ਉਹ ਨਹੀਂ ਬੋਲ ਸਕਦੇ ਹੁੰਦੇ ਜਿਵੇਂ ਕੋਈ ਸ਼ਰਾਬੀ ਬਹੁਤ ਜ਼ਿਆਦਾ ਸ਼ਰਾਬ ਪੀਤੀ ਬੋਲ ਸਕਦਾ ਤਾਂ ਬੋਲੇ ਨਹੀਂ ਹੁੰਦਾ ਸੰਤੋਖੀ ਆਦਮੀ ਕਿ ਸ਼ਰਾਬੀ ਵਰਗਾ ਹੁੰਦਾ ਜਦ ਬੋਲਣ ਲੱਗਦਾ ਨਾ ਫਿਰ ਬੁਲਾਇਆ ਹੀ ਬੋਲਦਾ ਆਪ ਨਹੀਂ ਬੋਲ ਸਕਦਾ ਤਤਲਾਉਂਦਾ ਉਹ ਜਾਂ ਤੋਤਲੀ ਕਹਿੰਦੇ ਨੇ ਨਾ ਦਸੋ ਬਾਦਸ਼ਾਹ ਤੋਤਲੀ ਵੀ ਤੂੰ ਹੈ ਚੰਡੇ ਨੂੰ ਇਹ ਵਿਵੇਕ ਬੁੱਧੀ ਦਾ ਪਹਿਲਾ ਸੰਤੋਖ ਦੀ ਅਵਸਥਾ ਤੋਤਲੀ ਹੈ ਸੱਚ ਪੂਰਾ ਜਿਵੇਂ ਨਿਆਣੇ ਤੇ ਪੂਰੀ ਭਾਸ਼ਾ ਬੋਲੀ ਨਹੀਂ ਜਾਂਦੀ ਉੱਥੇ ਤੋਤਲੀ ਲਫ਼ਜ਼ ਵਰਤਿਆ ਹੈ ਜੇ ਬੱਚਾ ਤੋਤਲਾ ਬੋਲਦਾ ਹੈ ਕਹਿਣਾ ਚਾਹੁੰਦਾ ਕਹਿ ਸਕਦਾ ਨਹੀਂ ਜੋ ਕਹਿਣਾ ਚਾਹੁੰਦਾ ਉਹ ਪੂਰਾ ਤੇ ਮੂੰਹ ਚੋਂ ਨਹੀਂ ਨਿਕਲਦਾ ਉਹ ਤੋਤਲਾ ਹੈ ਉਹ ਸੰਤੋਖੀ ਤੋਤਲਾ ਹੁੰਦਾ ਪੂਰਾ ਸੱਚ ਨਹੀਂ ਬੋਲ ਸਕਦਾ ਸੱਚ ਜਦ ਬੋਲਦਾ ਜਦ ਸਰਸਵਤੀ ਉਹਦੇ ਜ਼ੁਬਾਨ ਤੇ ਵਸਦੀ ਆ ਉਹਦੀ ਸੁਰਤ ਵਿੱਚ ਆ ਕੇ ਵਸਦੀ ਹੈ ਸੁਰਤ ਸ਼ਬਦ ਭਵਸਾਗਰ ਤੇ ਫੇਰ ਭਵਸਾਗਰ ਤੇ ਭਵਸਾਗਰ ਤੇ ਕੀ ਮਤਲਬ ਕੀ ਫਿਰ ਭਵਸਾਗਰ ਤੋਂ ਉੱਤੇ ਦੀ ਗੱਲ ਕਰਦਾ ਮਾਇਆ ਦੀ ਗੱਲ ਨਹੀਂ ਕਰਦਾ ਬਾਬ ਸਾਗਰ ਤਰੀਏ ਦਾ ਮਤਲਬ ਬਾਬ ਸਾਗਰ ਤੋਂ ਉੱਪਰ ਉੱਪਰ ਦੀ ਗੱਲ ਕਰਦਾ ਥੱਲੇ ਦੀ ਗੱਲ ਨਹੀਂ ਕਰਦਾ ਨਹੀਂ ਕੀ ਹੈ ਹੰਸਾ ਦੇਖ ਤਰੰਦਿਆਂ ਹੰਸ ਉੱਤੇ ਉੱਤੇ ਬੋਲਦੇ ਤੇ ਤਰਦੇ ਤੇ ਨਾ ਬਾਬ ਸਾਗਰ ਦੇ ਬਗਾ ਵੀ ਆਇਆ ਜਾਓ ਬਗਲੇ ਵੀ ਬਹਿ ਗਿਆ ਬਾਣੀ ਦੇ ਜਪ ਕਹਾ ਕਰਨ ਸੱਚ ਬੋਲਣ ਤੂੰ ਮਰੇ ਬਗ ਬੱਪੜੇ ਸਿਰ ਤਾਲੂ ਉੱਪਰ ਬੋਲ ਇਹ ਸਿਰਤਾਰ ਉੱਪਰ ਪਾਉਣ ਸਾਰੇ ਬਾਣੀ ਦੇ ਪੁੱਠੇ ਅਰਥ ਕਰਦੇ ਨੇ ਇਹ ਸਾਰੇ ਬਗਲੇ ਇਹ ਜਿੰਨੇ ਸੰਤ ਬਗਲੇ ਤੇ ਚਿੱਟੇ ਕੱਪੜੇ ਵਾਲੇ ਇਹਨਾਂ ਨੇ ਉਲਟੇ ਕਰਤੇ ਅਰਥ ਸਰ ਥੱਲੇ ਹੋ ਗਿਆ ਬਹੁਤ ਤੇ ਹੋ ਗਿਆ ਡੂਬ ਮੁਰੇ ਬੂਏ ਬਗ ਬੱਪੜੇ ਸਿਰਤਾਰ ਉੱਪਰ ਪਾਉਣ ਉਹ ਕੀ ਉਹ ਕਹਦੇ ਨਹੀਂ ਹੋਏ ਉਹ ਹੱਥ ਦੇ ਰੱਖੇ ਕਰ ਆਪਣੇ ਉਹਨੇ ਥੱਲੇ ਹੱਥ ਹੈ ਉਹਨਾਂ ਦੇ ਜਿਹੜਾ ਥੱਲੇ ਹੱਥ ਹੈ ਉਹੀ ਬੋਲ ਸਕਦਾ ਨੇ ਡੁੱਬਣ ਨੂੰ ਵੱਜਦੇ ਨੇ ਰੇਨ ਸਗਲੇ ਆ ਮਨ ਕਰੇ ਇਹੂ ਕਰਨ ਕਮਾਏ ਰੇਨ ਸਗਲੇ ਆ ਮਨ ਕਰੇ ਸਾਰਿਆਂ ਦੀ ਰੇਨ ਮਨ ਨੂੰ ਕਰੇ ਬੁਰੇ ਦਾ ਭਲਾ ਕਰੇ ਜਿਹੜਾ ਬੁਰੇ ਦਾ ਭਲਾ ਕਰਦਾ ਸਾਰਿਆਂ ਦੀ ਰੇਨ ਫਰੀਦਾ ਬੁਰੇ ਦਾ ਭਲਾ ਕਰੇ ਇਹੂ ਕਰਨ ਕਮਾਏ यही कर्म कमावे यही कर्म है यही जानो तुम्हारे लेखे परमेश्वर बुरे का भला ही करता है हम नहीं चंगे बुरा नहीं कोई वो कहते बुरा भी नहीं कोई ਪਰ ਅਸੀਂ ਚੰਗੇ ਨਹੀਂ ਹਾਂ ਬੁਰਾ ਕਿਉਂ ਨਹੀਂ ਕੋਈ ਬੁਰਾ ਤਾਂ ਹੈ ਜੇ ਬੁਰਾਈ ਕਰ ਸਕਦੇ ਹੋ ਜੀ ਦੇਖੋ ਬੁਰਾਈ ਕਰ ਨਹੀਂ ਸਕਦੇ ਇਸ ਕਰਕੇ ਬੁਰਾ ਤਾਂ ਕੋਈ ਹੈ ਨਹੀਂ ਜੇ ਬੁਰਾਈ ਕਰਦੇ ਆ ਤਾਂ ਤੂੰ ਜਿਹੜੀ ਕਰਾਉਣਾ ਉਹੀ ਕਰਦੇ ਤਾਂ ਤਾਂ ਤੇਰਾ ਹੀ ਹੁੰਦਾ ਸਭ ਕੁਝ ਬੁਰਾ ਤਾਂ ਕੋਈ ਹੈ ਨਹੀਂ ਸਾਡੇ 'ਚ ਪਰ ਅਸੀਂ ਚੰਗੇ ਨਹੀਂ ਚੰਗੇ ਤਾਂ ਨਹੀਂ ਤੇਰੇ ਜਿਹੜੇ ਗੁਣ ਨੇ ਅਸੀਂ ਜਾਣਦੇ ਨਹੀਂ ਤੈਂ ਜੋ ਸਾਡੇ ਖਾਤਰ ਕੀਤਾ ਤੇਰੇ ਗੁਣ ਨਹੀਂ ਹੁਕਮ ਹੁਕਮੇ ਬੂਝੇ ਸਦਾ ਸੁਖ ਮੇਰੇ ਜਿਹੜੇ ਗੁਣ ਨੇ ਉਹਨਾਂ ਨੂੰ ਅਸੀਂ ਜਾਣਿਆ ਨਹੀਂ ਹੈਗਾ ਵੀ ਸਾਡਾ ਜੋ ਤੂੰ ਫਾਇਦਾ ਕਰਦਾ ਹੈ ਕਿਰਤ ਕਰਨਾ ਸੀ ਤਾਂ ਨਹੀਂ ਜੰਗੇ ਹੁਕਮ ਹੈ ਬੂਝੇ ਸਦਾ ਸੁਖ ਹੁਕਮ ਹੈ ਬੂਝੇ ਸਦਾ ਸੁਖ ਨਾਨਕ ਲਿਖਿਆ ਹੁਕਮ ਨੂੰ ਬੁਝ ਲਵੇ ਸਦਾ ਸੁਖ ਨਾਨਕ ਲਿਖਿਆ ਪਾਏ ਹੁਕਮ ਹੈ ਬੂਝੇ ਸਦਾ ਸੁਖ ਨਾਨਕ ਲਿਖਿਆ ਪਾਏ ਨਾਨਕ ਲਿਖਿਆ ਪਾਏ ਪ੍ਰਾਪਤੀ ਦਾ ਜੋ ਲਿਖਿਆ ਹੋਇਆ ਉਹੀ ਹੋਣੀ ਹੈ ਹੁਕਮ ਨਾਲੇ ਹੋਣੀ ਹੈ ਪ੍ਰਾਪਤੀ ਹੁਕਮ ਦੇ ਬਿਨਾ ਕੁਝ ਵੀ ਪ੍ਰਾਪਤੀ ਨਹੀਂ ਇਹ ਆ ਫਿਰ ਜਿਹੜਾ ਆਪ ਲਿਖਿਆ ਤੇਰੇ ਬੁੱਧੀ ਪ੍ਰਾਪਤੀ ਇਹਦੇ ਕੋਲ ਕੀ ਹੈ ਮਨ ਕਾਲਾ ਹੈ ਫਿਰ ਜੋ ਲਿਖਿਆ ਇਹਨੇ ਆਪਣੇ ਹੁਕਮ ਨਾਲ ਲਿਖਿਆ ਉਹ ਆਇਆ ਇਹਦੇ ਕੋਲ ਆ ਪਰਮੇਸ਼ਰ ਦੇ ਹੁਕਮ ਨਾਲ ਲਿਖਿਆ ਉਹ ਆਇਆ ਜਿੰਨਾ ਜਰ ਆਪਣੇ ਬਾਣੇ ਚੱਲਦਾ ਹੈ ਉਹਨਾਂ ਜਰ ਮਨ ਕਾਲਾ ਹੁੰਦਾ ਚਲਾ ਜਾਂਦਾ ਗਲਤ ਲਿਖਦਾ ਫਿਰ ਤਾਂ ਕਾਲਾ ਕਰ ਲੈਂਦਾ ਹੈ ਮਨ ਕਾਲਾ ਕਰ ਲੈਂਦਾ ਉਹੀ ਹੈ ਜਨਮ ਜਨਮ ਕੇ ਇਸ ਮਨ ਕੋ ਗਲਤੀਆਂ ਲਿਖ ਲੈਂਦਾ ਗਲਤੀਆਂ ਹੀ ਗਲਤੀਆਂ ਕਰਦਾ ਗਲਤ ਬੋਲਦਾ ਗਲਤ ਭਾਸ਼ਾ ਹੈ ਦੀ ਗਲਤ ਕਰਮ ਨੇ ਗਲਤ ਸੋਚ ਹੈ ਉਹ ਗਲਤ ਲਿਖਿਆ ਹੋਇਆ ਸਾਰੀ ਫੱਟੀ ਹੋਈ ਗਲਤ ਲਿਖ ਲਈ ਉਹੀ ਫੱਟੀ ਕਹਿਦਾ ਸੀ ਵੀ ਮੇਰੀ ਫੱਟੀ ਤੇ ਗਲਤ ਨਾ ਲਿਖੋ ਤੂੰ ਆਲ ਯਾਰ ਨਾ ਲਿਖ ਫੱਟੀ ਤੇ ਅਸੀਂ ਆਪਣੀ ਮਰਜ਼ੀ ਨਾਲ ਆਪਣੀ ਬੱਤੀ ਤੇ ਹਾਲ ਜਾਲ ਲਿਖੀ ਉਹ ਕਹਿੰਦਾ ਸ੍ਰੀ ਗੋਪਾਲ ਲਿਖ ਦੇ ਸ੍ਰੀ ਗੋਪਾਲ ਲਿਖਿਆ ਹੋਇਆ ਜਿਹੜਾ ਫੱਟੀ ਤੇ ਹੈ ਉਹ ਐਸੀ ਸਿਆਹੀ ਨਾਲ ਲਿਖਿਆ ਜਾਂਦਾ ਜਿਹੜੀ ਕਾਲੀ ਨਹੀਂ ਹੁੰਦੀ ਚਿੱਟੀ ਹੁੰਦੀ ਚਮਕਦੀ ਹੁੰਦੀ ਦੂਜਾ ਕਾਲੀ ਸਿਆਹੀ ਨਾਲ ਲਿਖਿਆ ਹੁੰਦਾ